ਗੁਰਮੁਖ ਧਰਤੀ ਸਾਚੈ ਸਾਜੀ ਤਿਸ ਮਹਿ ਉਪਤ ਖਪਤ ਸੋ ਬਾਜੀ ਗੁਰਮੁਖੀ ਧਰਤੀ ਸੱਚ ਸਾਜੀ ਜਿਹੜੀ ਧਰਤੀ ਨੂੰ ਗੁਰਮੁਖ ਧਰਤੀ ਮੰਨਦੇ ਨੇ ਉਹ ਸੱਚੇ ਦੇ ਸਾਜੀ ਉਹ ਹੁਕਮ ਨਾਲ ਸਾਜੀ ਜਾਂਦੀ ਹੈ ਉਹ ਧਰਤੀ ਦੇ ਨਾਮ ਦਾ ਬੀਜ ਬੀਜਿਆ ਜਾਂਦਾ ਹੈ ਜਿਹੜੇ ਨਾਮ ਨਹੀਂ ਬੀਜਦੇ ਕਿਕਰਾਂ ਬੀਜਦੇ ਨੇ ਉੱਥੇ ਸਰਦਾ ਰੂਪੀ ਧਰਤੀ ਹੈ ਜਿਹੜੀ ਸਰਦਾ ਰੂਪੀ ਧਰਤੀ ਹੈ ਦਸੂ ਦਵਾਰ ਹੈ ਜਿਹੜਾ ਉਹ ਧਰਤੀ ਹੈ ਇਹ ਮਾਇਆ ਦੇ ਵਿੱਚ ਤੇ ਚੜਿਆ ਹੋਇਆ ਜਲ ਕੀ ਮਛਲੀ ਚੜੀ ਖਜੂਰ ਖਜੂਰ ਪਾਣੀ ਜਿਹੜਾ ਹੁੰਦਾ ਜਲ ਤੇ ਹੁੰਦਾ ਖਜੂਰ ਉੱਚੀ ਹੁੰਦੀ ਪਾਣੀ ਦਾ ਹੈ ਹਿਰਦੇ 'ਚ ਤਿਰਕੁੜੀ ਖਜੂਰ ਹੈ ਖਜੂਰਾਂ ਇੱਥੇ ਖਾਂਦਾ ਚੜ ਕੇ ਹੈ ਸੰਸਾਰੀ ਰਸ ਜਲ ਕੀ ਮਛਲੀ ਚੜੀ ਖਜੂਰ ਜੇ ਮਛਲੀ ਖਜੂਰ ਤੇ ਚੜੂਗੀ ਪਾਣੀ ਤੋਂ ਬਿਨਾਂ ਤੜਫੂਗੀ ਉੱਥੇ ਤੜਫਦਾ ਕਿਉਂ ਹੈ ਤ੍ਰਿਸ਼ਨਾ ਕਿਉਂ ਹੈ ਤੇ ਆਪਣੇ ਜਲ ਵਿੱਚੋਂ ਨਿਕਲ ਕੇ ਨਾਮ ਦੇ ਅੰਮ੍ਰਿਤ ਪ੍ਰਭ ਕੇ ਨਾਮ ਚੋਂ ਨਿਕਲ ਕੇ ਤ੍ਰਿਕੁਟੀ ਜਾ ਬੈਠਿਆ ਹੈ ਤ੍ਰਿਕੁਟੀ ਜਗਤ ਸਾਗਰ ਹੈ ਦਿਮਾਗ ਜੇ ਅਗਰ ਸਾਗਰ ਹੈ ਦਿਮਾਗ ਦਾ ਸਮੁੰਦਰ ਅਗਰ ਸਾਗਰ ਨਾਲ ਹੈ ਹਿਰਦੇ ਦਾ ਸਮੁੰਦਰ ਨਹੀਂ ਹੈ ਜਿਹੜੀ ਧਰਤੀ ਸੱਚੇ ਨੇ ਸਾਜੀ ਹੈ ਉੱਥੇ ਨਾਮ ਅੰਮ੍ਰਿਤ ਹੈ ਆ ਜਿਹੜੀ ਧਰਤੀ ਹੈ ਇਹ ਭਈ ਹੈ ਸਾਜੀ ਦੀ ਇੱਕ ਸਾਜੀ ਹੁੰਦਾ ਇੱਕ ਭਈ ਹੁੰਦਾ ਬਣ ਗਈ ਇਹ ਸੱਚੇ ਤੇ ਪਵਨਾ ਭਿਆ ਸੱਚਿਆ ਨਹੀਂ ਸੀ ਅੱਡ ਹੋ ਗਿਆ ਭਿਆ ਭਿਆ ਹੋਰ ਗੱਲ ਹੈ ਸੱਚਿਆ ਹੋਰ ਗੱਲ ਬਿਰਦ ਭਿਓ ਬਿਰਦ ਹੋ ਗਿਆ ਕਰਿਆ ਨਹੀਂ ਬਿਰਦ ਕਿਸੇ ਨੇ ਸਮੇਂ ਨੇ ਬਿਰਦ ਕਰਤਾ ਬੱਚੇ ਤੇ ਵੱਡਾ ਆਪ ਜਵਾਨ ਆਪੇ ਹੋ ਗਿਆ ਆਪ ਜਵਾਨ ਤੇ ਬੁੱਢਾ ਆਪੇ ਹੋ ਗਿਆ ਕਰਿਆ ਨਹੀਂ ਕਿਸੇ ਨੇ ਸਮੇਂ ਨਾਲ ਹੋ ਗਿਆ ਇਹ ਤੱਤ ਜਿਹੜੇ ਨੇ ਚਾਰ ਇਹਨਾਂ ਦੇ ਆਪਸ ਵਿੱਚ ਹੀ ਇਹਨਾਂ ਦੇ ਜਿਹੜਾ ਪਰਿਵਰਤਨ ਆਉਂਦਾ ਸਮੇਂ ਨਾਲ ਆਉਂਦਾ ਸੱਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ ਪਵਨਾ ਜੋ ਜਲ ਹੋ ਜਾਂਦਾ ਕੀਤਾ ਨਹੀਂ ਹੋ ਗਿਆ ਗੈਸਾਂ ਇਕੱਠੀਆਂ ਹੋਈਆਂ ਪਾਣੀ ਬਣ ਗਿਆ ਚਲਦੇ ਤੇ ਤਿਰਭਵਨ ਸਾਜਿਆ ਤਿਰਭਵਨ ਸਾਜਿਆ ਤਿਰਭਵਨ ਜੋੜਿਆ ਘਟ ਘਟ ਜੋਤ ਸਮੋਏ ਜਾਂ ਜੋਤ ਵਿੱਚ ਸਮੋਈ ਹੈ ਤਾਂ ਤਿਰਭਵਨ ਸਾਜਿਆ ਉੱਥੇ ਆ ਕੇ ਜੋਤ ਦਾ ਪਤਲਾ ਹੈ ਉੱਥੇ ਆ ਕੇ ਜੋਤ ਦਾ ਰੋਲ ਹੈ ਜਦ ਤੇਰੇ ਭਵਨ ਸਾਜਿਆ ਫਿਰ ਜੋਤ ਦਾ ਰੋਲ ਆਇਆ ਵਿੱਚ ਪਰ ਜਿਹੜਾ ਹਿਰਦਾ ਹੈ ਹੈ ਜੋਤ ਦਾ ਸਾਜਿਆ ਹੋਇਆ ਜੋਤ ਦਾ ਹੀ ਪਸਾਰਾ ਹੈ ਇਸ ਕਰਕੇ ਗੁਰਮੁਖੀ ਧਰਤੀ ਇਹ ਗੁਰਮੁਖ ਐਸੇ ਨੂੰ ਧਰਤੀ ਕਹਿੰਦੇ ਨੇ ਇਹੀ ਧਰਤੀ ਪੁਕਾਰ ਕਰਦੀ ਹੈ ਬਾਹਰਲੀ ਧਰਤੀ ਕਦੇ ਪੁਕਾਰ ਨਹੀਂ ਕਰਦੀ ਜਿਹੜੇ ਮਨਮੁਖ ਨੇ ਧਰਤੀ ਦੀ ਪੁਕਾਰ ਬਾਹਰਲੀ ਧਰਤੀ ਦੀ ਪੁਕਾਰ ਜੋੜ ਲੈਂਦੇ ਨੇ ਗੁਰਮੁਖਾ ਦੀ ਧਰਤੀ ਬਾਹਰ ਹੈ ਗੁਰਮੁਖਾਂ ਦੀ ਧਰਤੀ ਅੰਦਰ ਹੈ ਗੁਰਮੁਖਾਂ ਦੀ ਧਰਤੀ ਬਾਹਰ ਹੈ ਇਹ ਇਸੇ ਨੂੰ ਕਹਿੰਦੇ ਸ਼ਬਦ ਭੇਦ ਜਾਣੇ ਜਾਣਾ ਹੀ ਦੀਆਂ ਭਗਤੀਆਂ ਜਿਹੜਾ ਇਹ ਸ਼ਬਦ ਭੇਦ ਸ਼ਬਦ ਭੇਦ ਕੀ ਹੈ ਬੋਲੀ ਦਾ ਫਰਕ ਹੈ ਨਾ ਸ਼ਬਦ ਭੇਦ ਜਾਣੇ ਜਾਣਾ ਹੀ ਜਿਨ੍ਹਾਂ ਜਿਹੜੇ ਸ਼ਬਦ ਭੇਦ ਦਾ ਨਹੀਂ ਪਤਾ ਲੱਗਦਾ ਗੁਰਬਾਣੀ ਦੀ ਸਮਝ ਨਹੀਂ ਆ ਸਕਦੀ ਗੁਰਮੁਖੀ ਧਰਤੀ ਧਰਤੀ ਤਾਂ ਧਰਤੀ ਲੋਕ ਇਸ ਨੂੰ ਮਤਲਬ ਇੱਕ ਗੁਰਮੁਖਾ ਦੀ ਧਰਤੀ ਹੈ ਗੁਰਮੁਖਾ ਦੀ ਧਰਤੀ ਜਿਹਨੂੰ ਗੁਰਮੁਖ ਧਰਤੀ ਮੰਨਦੇ ਨੇ ਉਹ ਸੱਚੇ ਨੇ ਆਪ ਸੱਚੀ ਹੈ ਹੁਕਮ ਨਾਲ ਸੱਚੀ ਚੱਲਦੀ ਹੈ ਤੇ ਜੰਮਣ ਮੰਨਣਾ ਮਨ ਨੂੰ ਬਾਹਰ ਕੱਢਣ ਦੀ ਜਿਹੜੀ ਹੈ ਸ਼ਕਤੀ ਸੱਚੇ ਨੇ ਹੁਕਮ ਨਾਲ ਦਿੱਤੀ ਹੈ ਇੰਨਾ ਚਿਰ ਵਾਸਤੇ ਤੇਰਾ ਮਨ ਬਾਹਰ ਰਹਿ ਸਕਦਾ ਤੂੰ ਇਹ ਤੇਰੇ ਚ ਕਲਾ ਦੇਤੀ ਤੂੰ ਧਰਤੀ ਸਾਜ ਸਕਦਾ ਗੁਰੂ ਦੀ ਧਰਤੀ ਸਾਚੇ ਸਾਜੀ ਤਿਸ ਹੈ ਉਪਤ ਖਪਤ ਸੁਭਾਜੀ ਉਸ ਧਰਤੀ ਵਿੱਚ ਉਪਤ ਖਪਤ ਦੀ ਬਾਜੀ ਹੈ ਉਸ ਧਰਤੀ ਵਿੱਚ ਇਹਨੇ ਮਰ ਕੇ ਜੰਮਣਾ ਬਾਹਰ ਜੰਮ ਕੇ ਬਾਹਰ ਦਾ ਜਨਮ ਮਰਨ ਬੰਦੀ ਅੰਦਰੇ ਮਰਨਾ ਅੰਦਰੇ ਜੰਮਣਾ ਉਹ ਹੁੰਦਾ ਪੈਦਾ ਹੋਣਾ ਖਪਤ ਖਪ ਕੇ ਅੰਦਰੇ ਮਰ ਕੇ ਬੰਨੇ ਅੰਦਰੇ ਮਰਨਾ ਅੰਦਰੇ ਜਗਾਉਣਾ ਇਸ ਕਰਕੇ ਬਾਹਰ ਕਿਸੇ ਨੂੰ ਪਤਾ ਨਹੀਂ ਲੱਗਦਾ ਬਾਹਰ ਦਾ ਸਰੀਰ ਦੇ ਛੱਡਣ ਨੂੰ ਮਰਨ ਨੇ ਇਹਦਾ ਪਤਾ ਲੱਗਦਾ ਜਿਹਦਾ ਮਨ ਮਰਿਆ ਦੂਏ ਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ ਤਾਂ ਹੀ ਕਿਸੇ ਨੇ ਅਫਸੋਸ ਕਰਦੀ ਕੋਈ ਆਇਆ ਤਾਂ ਹੀ ਕੋਈ ਬੁਖਾਰ ਨਹੀਂ ਆਈ ਬੰਦੇ ਮਰਨ ਦਾ ਕਿਸੇ ਨੂੰ ਨਹੀਂ ਅਜੇ ਤੱਕ ਕਿਸੇ ਦਾ ਪਤਾ ਲੱਗਿਆ ਜਨਮ ਦਾ ਨਹੀਂ ਪਤਾ ਲੱਗਿਆ ਜਿਹੜਾ ਮਰਿਆ ਉਹਨੂੰ ਪਤਾ ਹੈ ਜਿਹੜਾ ਜੰਮਿਆ ਉਹਨੂੰ ਪਤਾ ਜਿਹੜੇ ਜਨਮ ਮਰਨਾ ਅਸੀਂ ਮਨਾ ਰਹੇ ਹਾਂ ਗੁਰਪੁਰਬ ਇਹ ਮਨਮੁਖਾਂ ਵਾਲੇ ਨੇ ਗੁਰਮੁਖਾਂ ਵਾਲੇ ਨਹੀਂ ਹੈ ਤੇ ਗੁਰਮੁਖਾਂ ਦੀ ਧਰਤੀ ਅੰਦਰ ਹੁੰਦੀ ਹੈ ਉੱਥੇ ਹੀ ਜਨਮ ਮਰਨ ਹੁੰਦਾ ਉਹਨਾਂ ਦਾ ਸ਼ਬਦ ਮਰਾ ਮਰਾ ਫੁੱਟ ਜੀਵ ਹੈ ਤਾਂ ਫਿਰ ਮਰਨ ਨਾ ਹੋਈ ਉਹ ਅੰਦਰਲੀ ਧਰਤੀ ਦੀ ਗੱਲ ਹੈ ਗੁਰਮੁਖਾਂ ਦੀ ਧਰਤੀ ਉਹ ਹੈ ਮਨੁੱਖਾਂ ਦੀ ਧਰਤੀ ਬਾਹਰ ਉੱਥੇ ਹੀ ਉਪਤ ਉਤਪਤੀ ਹੋਈ ਹੈ ਉੱਥੇ ਹੀ ਖਪਤ ਹੋਣਾ ਉੱਥੇ ਹੀ ਮਰਨਾ ਇਹ ਬਾਜੀ ਉੱਥੇ ਹੀ ਖੇਡਣੀ ਹੈ ਉੱਥੇ ਹੀ ਬਾਜੀ ਹੈ ਮਰਨਾ ਮਰ ਕੇ ਜ਼ਰੂਰ ਹੋਣਾ ਬਾਜੀ ਹੋ ਗਈ ਬਾਜੀ ਉਹਨੂੰ ਕਹਿੰਦੇ ਨੇ ਪੈਰਾਂ ਨੂੰ ਪੈਰਾਂ ਪਰਨੇ ਖੜਾ ਪੜ ਕੇ ਫਿਰ ਪੈਰਾਂ ਪਰਨੇ ਆ ਜਾਓ ਖੜਾ ਪੈਰਾਂ ਪਰਨੇ ਹੋਣਾ ਉਹਨੂੰ ਕਹਿੰਦੇ ਨੇ ਕਲਾਬਾਜੀ ਕਲਾਬਾਜੀ ਨਹੀਂ ਹੁੰਦੀ ਇੱਥੇ ਬਾਜੀ ਉਹ ਲਿਖਿਆ ਹੋਇਆ ਕਲਾਬਾਜੀ ਨਹੀਂ ਲਿਖਿਆ ਹੋਇਆ ਪੈਰਾਂ ਪਰਨੇ ਖੜਾ ਸੀ ਸਿਰ ਥੱਲੇ ਦੀ ਕਮਾ ਕੇ ਫਿਰ ਪੈਰਾਂ ਪਰਨੇ ਆ ਖੜਾ ਹੋ ਗਿਆ ਜਿਉਂਦਾ ਸੀ ਮਰਿਆ ਸੀ ਮਰ ਕੇ ਫਿਰ ਜਿਉਂਦਾ ਹੋ ਗਿਆ ਪੈਰਾਂ ਉਸੇ ਪੈਰਾਂ ਪਰਨੇ ਆ ਕੇ ਖੜ ਗਿਆ ਪਰ ਝੂਠ ਦੇ ਆਸਰੇ ਖੜਾ ਸੀ ਸੱਚ ਦੇ ਆਸਰੇ ਖੜਾ ਹੋ ਗਿਆ ਸਰੀਰ ਦੇ ਆਸਰੇ ਖੜਾ ਸੀ ਮਾਇਆ ਦੇ ਆਸਰੇ ਖੜਾ ਸੀ ਸਰੀਰ ਦੇ ਆਸਰੇ ਖੜਾ ਸੀ ਤਿਰਕੁਟੀ 'ਚ ਖੜਾ ਸੀ ਤਿਰਕੁਟੀ ਛੱਡ ਕੇ ਅੰਤਰਾਤਮਾ ਦੇ ਨਾਲ ਜੁੜ ਕੇ ਖੜਾ ਹੋ ਗਿਆ ਇੱਕ ਹੋ ਕੇ ਜਮੇ ਇੱਕ ਹੋਏ ਤਾਂ ਉਗਵੇ ਇੱਕ ਹੋ ਕੇ ਜਮਦਾ ਉਹਨੂੰ ਪਤਾ ਲੱਗਦਾ ਇੱਕ ਕੀ ਹੁੰਦਾ ਉਹ ਆਪੇ ਇੱਕ ਹੁੰਦਾ ਜਿਹੜਾ ਆਪ ਇੱਕ ਉਹਨੂੰ ਪਤਾ ਲੱਗਿਆ ਕੀ ਹੁੰਦਾ ਉਹਨੇ ਇੱਕ ਦੇ ਲੱਛਣ ਦੱਸੇ ਨੇ ਨਾਨਕ ਇੱਕ ਸੀਗਾ ਆਪ ਉਹਨੇ ਆਪਣੇ ਲੱਛਣ ਦੱਸੇ ਨੇ ਇੱਕ ਦੇ ਲੱਛਣ ਦੱਸੇ ਨੇ ਇਹ ਲੱਛਣ ਇੱਕ ਦੇ ਨੇ ਨਾਨਕ ਦੇ ਆਪਣੇ ਲੱਛਣ ਨੇ ਜਿਹੜੇ ਇੱਕ ਦੇ ਲੱਛਣ ਨੇ ਕਿਸੇ ਨੇ ਨਹੀਂ ਦੱਸੇ ਤੁਮਰੀ ਉਸਤ ਤੁਮਤੇ ਹੋਏ ਕਿਹਾ ਕਿਹਨੇ ਕਹਿ ਕਰੇ ਤੁਮਰੀ ਉਸਤ ਨਾਨਕ ਅਵਰ ਨਾ ਜਾਣ ਸਕੋਏ ਉਹ ਬੁੱਧੀ ਕਹਿ ਰਹੀ ਆ ਨਾ ਲੋਕਾਂ ਦੀ ਉਸਤਤੀ ਕਰਦੇ ਆ ਪਰ ਤੇਰੀ ਉਸਤਤ ਜਿਹੜੀ ਹੈ ਤੂੰ ਆਪੇ ਇੱਕ ਇੱਕ ਆਪਣੀ ਉਸਤਤ ਆਪੇ ਕਰ ਸਕਦਾ ਉਹ ਇੱਕ ਬੁੱਧੀ ਨੂੰ ਦੱਸ ਰਿਹਾ ਮੈਂ ਕੀ ਹੁਣ ਹੋ ਰਹੀ ਹੈ ਉਸਤਤੀ ਇਹ ਗੁਰਬਾਣੀ ਜਿੱਤ ਦੀ ਉਸਤਤੀ ਹੈ ਜਿਹੜਾ ਉਸਤਤੀ ਇੱਕ ਹੈ ਹੋਇਆ ਹੋਇਆ ਉਹੀ ਕਰ ਰਿਹਾ ਹੈ ਉਤੋਂ ਉਸਤਤ ਤੁਮਤੇ ਹੋਏ ਇਸੇ ਕਰਕੇ ਗੁਰਬਾਣੀ ਦਾ ਜਿਹੜਾ ਜਾਪ ਹੈ ਆਪੇ ਜਪੋ ਆਪਣਾ ਜਾਪ ਹੈ ਪਰਮੇਸ਼ਰ ਨੇ ਤਾਂ ਹੈ ਤੁਮਰੀ ਉਸਤਤ ਤੁਮਤੇ ਹੋਏ ਤੇਰੀ ਉਸਤਤੀ ਤੂੰ ਹੀ ਕਰ ਸਕਦਾ ਸੰਸਾਰ ਜੋ ਹੋਰ ਨਹੀਂ ਕੋਈ ਕਰ ਸਕਦਾ ਜੇ ਤਾਂ ਪਰਮੇਸ਼ਰ ਨੇ ਹੈ ਬੁਲਾਇਆ ਬੋਲੇ ਫਿਰ ਤਾਂ ਤੁਮਰੀ ਇਹਦੇ ਵਾਸਤੇ ਹੈ ਜੇ ਪਰਮੇਸ਼ਰ ਨੇ ਨਹੀਂ ਕਹਾ ਜੇ ਆਪਣੇ ਵਾਸਤੇ ਕਹਿੰਦਾ ਤੂੰ ਕਹਿ ਕਹਿ ਮੇਰੀ ਉਸਤ ਮੁਝਤੇ ਹੋਏ ਫਿਰ ਮੇਰੀ ਵਰਤਦਾ ਤੂੰ ਨਹੀਂ ਕਹਤੇ ਵਰਤੇ ਜੇ ਕਹੋੜ ਵਾਲਾ ਜੇ ਟੀਚਰ ਕਹਿੰਦਾ ਬੱਚੇ ਨੂੰ ਵੀ ਇਹ ਗੱਲ ਤੇਰੇ ਜੁਮਲੇ ਤਾਂੋਂ ਪੜਨੀ ਹੈ ਬੱਚੇ ਤੇ ਉਹ ਯਾਰ ਸਾਰਾ ਬੋਝ ਜੋ ਕਹਿੰਦਾ ਭਾਈ ਮੇਰੇ ਜੁਮੇ ਮੈਂ ਉਹ ਪੜਾਉਣੀ ਹੈ ਫਿਰ ਉਹ ਟੀਚਰ ਤੇ ਚਲਾ ਗਿਆ ਟੀਚਰ ਨੇ ਕਹਾ ਤੁਮਰੀ ਉਸਤ ਤੁਮ ਤੇ ਹੋਏ ਜਾਦੇ ਕੋਹੇਗਾ ਇੱਕ ਦੀ ਉਸਤ ਤੇ ਤੇ ਹੀ ਹੋਊਗੀ ਹੋ ਰਾਨ ਕਵਰ ਨਾ ਜਾਣ ਸਕੋਏ ਹੋਰ ਕੋਈ ਨਹੀਂ ਜਾਣਦਾ ਇਸ ਕਰਕੇ ਆਪੇ ਜਪੋ ਆਪਣਾ ਜਾਪ ਪਹਿਲਾਂ ਆਪਣੇ ਆਪ ਦਾ ਜਾਪ ਜਪੋ ਆਪਣੇ ਆਪ ਨੂੰ ਸਮਝੋ ਫਿਰ ਆਪਣੀ ਉਸਤ ਆਪ ਕਰਿਓ ਹੈਰਾਨੀ ਦੀ ਗੱਲ ਹੈ ਹੁਣ ਇੱਥੇ ਫਰਕ ਨਹੀਂ ਪਿਆ ਹੁਣ ਐ ਲੱਗਦਾ ਵੀ ਇਹੀ ਪਰਮੇਸ਼ਰ ਹੈ ਨਾ ਪਰਮੇਸ਼ਰ ਫਿਰ ਨਹੀਂ ਹੈ ਪਰਮੇਸ਼ਰ ਦਾ ਸਮੁੰਦਰ ਹੈ ਮੂਦ ਹੈ ਇੱਕ ਦਾ ਮੂਦ ਹੈ ਪਰਮੇਸ਼ਰ ਦਾ ਮੁਕਾਬਲਾ ਫਿਰ ਨਹੀਂ ਹੈ ਇੱਕ ਸਭ ਤੋਂ ਛੋਟਾ ਹੁੰਦਾ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਇੱਕ ਸਭ ਤੋਂ ਛੋਟਾ ਹੁੰਦਾ ਹੈ ਜਿੰਨਾ ਚਿਰ ਅੱਧਾ ਸਭ ਤੋਂ ਵੱਡਾ ਬੰਦਾ ਆਪਣਾ ਬੁੱਧੀ ਖਰਾਬ ਹੋਈ ਹੋਈ ਹੈ ਖੋਪੜੀ ਖਰਾਬ ਹੋਈ ਹੋਈ ਹੈ ਖੋਪੜੀ ਖਰਾਬ ਕਰਕੇ ਤਾਂ ਨਾਮ ਨਾਲ ਟਕਰਾਉਂਦਾ ਨਾਮ ਨਾਲ ਵਿਰੋਧ ਕਰਦੇ ਕਰਦਾ ਖੋਪੜੀ ਖਰਾਬ ਹੈ ਸਰਵ ਸ਼ਕਤੀਮਾਨ ਵੀ ਮੰਨਦਾ ਵਿਰੋਧ ਵੀ ਉਸੇ ਦਾ ਕਰਦਾ ਖੋਪੜੀ ਖਰਾਬ ਹੋਈ ਹੈ ਫਿਰ ਹੋਰ ਕੀ ਹੈ ਸਰਵ ਸ਼ਕਤੀਮਾਨ ਵੀ ਮੰਨਦਾ ਵਿਰੋਧ ਵੀ ਪਤੰਦਰ ਉਸੇ ਦਾ ਕਰਦਾ ਹੈ ਨਾਲੇ ਦਾ ਕਹਿੰਦਾ ਉਹਦੇ ਹੁਕਮ ਬਿਨਾ ਪਤਾ ਨਹੀਂ ਚੱਲਦਾ ਪਰ ਹੁਕਮ ਇਹਨੂੰ ਚੰਗਾ ਵੀ ਨਹੀਂ ਲੱਗਦਾ ਉਹਨੂੰ ਬਦਲਣਾ ਵੀ ਚਾਹੁੰਦਾ ਖੋਪੜੀ ਖਰਾਬ ਨਹੀਂ ਤਾਂ ਹੋਰ ਕੀ ਹੈ ਇਹਨੂੰ ਢੋਰ ਗਵਾਰ ਪਸ਼ੂ ਇਹ ਜੇ ਵਿਸ਼ੇਸ਼ਣ ਤਾਂ ਹੀ ਦਿੱਤੇ ਹਨ ਇਹਦੀ ਇਹਨਾਂ ਗੱਲਾਂ ਕਹਿ ਕੇ ਵਡਿਆਈ ਤਾਂ ਹੀ ਕੀਤੀ ਹੋਈ ਹੈ ਇਹਦੇ ਜਿਹੀ ਜਾਂਦੇ ਇਹ ਤਾਂ ਇੱਕ ਹੋਰ ਕਹਾਣੀ ਦੀ ਗੱਲ ਹੈ ਆਪੇ ਜਪੋ ਆਪਣਾ ਜਾਪ ਤੇ ਨਿਜ ਭਗਤੀ ਸੀਲ ਬੰਤੀ ਨਾਰ ਨਿਜ ਭਗਤੀ ਆਪਣੀ ਭਗਤੀ ਆਪੇ ਜਪੋ ਆਪਣਾ ਜਾਪ ਤੋਂ ਕੇ ਕਹਲਾ ਨਿਜ ਭਗਤੀ ਆਪਣੀ ਭਗਤੀ ਕਰਨੀ ਹੈ ਤਾਂ ਕਿਸੇ ਦੀ ਨਹੀਂ ਕਰਨੀ ਨਿਜ ਭਗਤੀ ਸੀਲ ਬੰਤੀ ਨਾਰ ਜਿਹੜੀ ਨਿਜ ਭਗਤੀ ਹੈ ਨਾ ਆਪਣਾ ਆਪ ਚੀਨਣਾ ਆਪਣਾ ਆਪ ਖੋਜਣਾ ਇਸ ਮਨ ਕੋ ਕੋਈ ਖੋਜੋ ਭਾਈ ਕੋ ਨਾਨਕ ਬਿਨ ਆਪਾ ਚੀਨੇ ਬਿਟੇ ਨਾ ਭਰਮ ਕੀ ਕਾਈ ਸੀਲਵੰਤੀ ਨਾਰ ਹੈ ਇਹ ਤੋਂ ਸ਼ੀਤਲ ਕੋਈ ਹੋਰ ਭਗਤੀ ਨਹੀਂ ਸ਼ੀਤਲ ਠੰਡੀ ਠੰਡੇ ਸੁਭਾਅ ਬਾਕੀ ਸਭ ਹੰਕਾਰੀ ਭਗਤੀਆਂ ਨੇ ਹੰਕਾਰ ਇਹ ਮਨ ਨੂੰ ਨੀਵਾ ਕਰਦੀ ਹੈ ਮਨ ਨੂੰ ਨੀਵਾ ਕਰਦੀ ਹੈ ਮਨ ਦੀ ਜਿਹੜੀ ਤਪਿਆ ਹੋਇਆ ਕੜਾਹ ਬੁਝਾ ਦਿੰਦੀ ਤਪਤ ਕੜਾਹਾ ਬੁਝ ਗਿਆ ਗੁਰ ਸੀਤਲ ਨਾਮ ਦਿਜ ਭਗਤੀ ਸੀਲਵੰਤੀ ਧਾਰ ਦਿਜ ਭਗਤੀ ਹੈ ਗੁਰਮਤ ਭਗਤੀ ਕਿਸੇ ਦੀ ਭਗਤੀ ਨਹੀਂ ਹੈ ਦੂਜੀਆਂ ਭਗਤੀਆਂ ਕਿਸੇ ਦੀ ਭਗਤੀ ਕਰਦੇ ਨੇ ਕੋਈ ਵਿਸ਼ਨੂੰ ਦੀ ਕਰਦਾ ਕੋਈ ਸ਼ਿਵਜੀ ਦੀ ਕਰਦਾ ਕੋਈ ਕਿਸੇ ਦੀ ਕਰਦਾ ਕੋਈ ਕਿਸੇ ਦੀ ਕਰਦਾ ਆ ਇਹ ਆਪੇ ਜਪੋ ਆਪਣਾ ਜਾਪ ਹੈ ਜਦ ਆਪੇ ਆਪਣਾ ਜਾਪ ਹੈ ਫਿਰ ਗੁਰੂ ਤੁਹਾਡਾ ਕੌਣ ਰਹਿ ਗਿਆ ਹੋ ਜਾਏਗਾ ਗੁਰੂ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਦ ਜਦੋਂ ਹਰ ਸੱਜਣ ਤੇ ਲੜ ਲੱਗੀਦਾ ਤਾਂ ਵਿਚਾਲੇ ਕੋਈ ਵੱਧ ਗੰਢ ਨਹੀਂ ਦਿੰਦਾ ਜਿਵੇਂ ਕੁੜੀ ਮੁੰਡੇ ਦਾ ਪੱਲਾ ਫੜਾਉਂਦਾ ਕੋਈ ਗੰਢ ਦਿੰਦੇ ਨੇ ਕੋਈ ਨਹੀਂ ਵਿਚਾਰੇ ਕੱਢ ਦੇਣਾ ਦੋਹਾਂ ਨੇ ਜੁੜਨਾ ਦੋਹੇ ਲੜੇ ਹੋਏ ਨੇ ਇੱਕ ਦੇ ਦੋ ਬਣੇ ਨੇ ਦੋਹਾਂ ਨੇ ਇੱਕ ਹੋਣਾ ਨਾ ਲੜੇ ਤੇ ਕਿਸੇ ਨੂੰ ਪੁੱਛ ਕੇ ਨਾ ਕਿਸੇ ਨੇ ਲੜਾਏ ਤੇ ਨਾ ਕਿਸੇ ਨੇ ਸੁਲਾ ਕਰਾਈ ਤੇ ਮੰਨ ਗਏ ਦੋ ਇਧਰ ਆਪੇ ਨਾ ਕੋਈ ਸੁਲਾ ਨਾ ਕਿਸੇ ਨੇ ਵਿਚਾਲੇ ਗੱਡਿਆ ਨਾ ਕਿਸੇ ਨੇ ਤੋੜਿਆ ਸੀ ਪੈਰ ਕੋਹੜਾ ਆਪੇ ਹੀ ਮਾਰਿਆ ਸੀ ਗਾਬਲ ਆਪਣੇ ਹੱਥ ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਾਰੀਆਂ ਗੱਲਾਂ ਆ ਕੇ ਇੱਥੇ ਕੇਂਦਰਿਤ ਹੁੰਦੀਆਂ ਇੱਥੋਂ ਆ ਕੇ ਪਤਾ ਲੱਗਦਾ ਵੀ ਇਹ ਤਾਂ ਭਗਤੀ ਹੋਰ ਹੈ ਤਾਂ ਗੱਲ ਹੀ ਹੋਰ ਹੈ ਸੰਸਾਰੀ ਬੱਤਾਂ ਇੱਥੋਂ ਆ ਕੇ ਹੋਰ ਪਾਸੇ ਨੂੰ ਚਲੀਆਂ ਜਾਂਦੀਆਂ ਨੇ ਇਹ ਆ ਕੇ ਅੰਤਰਮੁਖੀ ਵਤ ਬਣ ਜਾਂਦੀ ਹੈ ਸਾਰੀ ਇਹ ਜੀਵ ਤੇ ਕੇਂਦਰਿਤ ਹੋ ਜਾਂਦੀ ਹੈ ਬਸ ਕਿਹਦੀ ਭਗਤੀ ਕਰਨੀ ਹੈ ਕਿਹੜਾ ਗੁਰੂ ਹੈ ਗੁਰੂ ਤਾਂ ਫਿਰ ਸਭ ਦਾ ਹੈ ਉਹ ਉਹ ਸਾਰੇ 84 ਲੱਖ ਜੋਤ ਦਾ ਹੀ ਗੁਰੂ ਹੈ ਗੁਰੂ ਸਮੁੰਦਰ ਰੂਪ ਹੈ ਗੁਰਦੇਵ ਆਪੇ ਆਪਣਾ ਹੈ ਗੁਰਦੇਵ ਕੌਣ ਸਤਗੁਰ ਤੇ ਖਾਲੀ ਕੋਈ ਨਹੀਂ ਸਤਗੁਰ ਤੇ ਖਾਲੀ ਹੋਣੀ ਕੋਈ ਤੇ ਬਾਲਾ ਗੁਰਦੇਵ ਕੌਣ ਹੈ ਪਤਾ ਹੀ ਨਹੀਂ ਮੈਂ ਆਪਣਾ ਗੁਰ ਪੁੱਛ ਦੇਖਿਆ ਆਪਣਾ ਆਪਣਾ ਗੁਰ ਆਪਣਾ ਗੁਰ ਪੁੱਛ ਦੇਖਿਆ ਅੱਧਾ ਆਪੇ ਹੀ ਗੁਰ ਹੈ ਆਪੇ ਹੀ ਚੇਲਾ ਹੈ ਇਹ ਬਾਹ ਬਾਹ ਗੋਬਿੰਦ ਸਿੰਘ ਆਪੇ ਗੁਰ ਇਹ ਗੁਰ ਵੀ ਆਪੇ ਚੇਲਾ ਵੀ ਆਪੇ ਪ੍ਰੋਬਲਮ ਕੀ ਹੈ ਕਿ ਜਿਹੜਾ ਚੇਲਾ ਉਹ ਗੁਰ ਉਹ ਗੁਰ ਆਪ ਬਣਦਾ ਗੁਰ ਦੀ ਗੱਲ ਮੰਨ ਗੁਰ ਸਤਗੁਰ ਨੂੰ ਸਤਗੁਰ ਮੰਨਣ ਨੂੰ ਤਿਆਰ ਹੈ ਆਪ ਸਿਆਣਾ ਬਣਦਾ ਬਸ ਇੱਥੋਂ ਜਿੰਨਾ ਜਰ ਆਪ ਸਿਆਣਾ ਬਣਦਾ ਉਹਨਾਂ ਜਰ ਆਪ ਮਹਾਮੂਰਖ ਹੈ ਜਿੱਦਣ ਮੰਨ ਲੈਂਦਾ ਮੇਰੀ ਮਤ ਥੋੜੀ ਰਾਮ ਉਦੋਂ ਸਿਆਣਾ ਬਣ ਜਾਂਦਾ ਜਿੱਦਣ ਹਾਰ ਜਾਂਦਾ ਹੈ ਉਦੋਂ ਜਿੱਤ ਜਾਂਦਾ ਹੈ ਜਿੱਦਣ ਜਿੰਨਾ ਚਿਰ ਜਿੱਤਿਆ ਰਹਿੰਦਾ ਉਹਨਾਂ ਚਿਰ ਹਾਰ ਜਾ ਹਾਰਦਾ ਰਹਿੰਦਾ ਜਿੰਨਾ ਚਿਰ ਜਿੱਤਿਆ ਰਹਿੰ ਜਿੱਤ ਬਲ ਨੂੰ ਚਾ ਬੰਦਾ ਜਿੰਨਾ ਚਿਰ ਆਪ ਜਿੱਤਿਆ ਹੋਇਆ ਮੰਨਦਾ ਉਹਨਾਂ ਚਿਰ ਬਾਜੀ ਹਾਰਦਾ ਰਹਿੰਦਾ ਜਿੱਦਣ ਹਾਰ ਮੰਨ ਗਿਆ ਮਨ ਕੇ ਹਾਰੇ ਜੀਤ ਹੈ ਜੇ ਮਨ ਮੰਨਿਆ ਨਾ ਨਾ ਸਾਰੀ ਜ਼ਿੰਦਗੀ ਗੁਰੂ ਬਣਿਆ ਰਿਹਾ ਮਨ ਜੀ ਮਨ ਕੇ ਜੀਤੇ ਔਰ ਜੀਵਨ ਹਰ ਜਾਣ ਫਿਰ ਜਵਾਰੀਏ ਨੇ ਦੋਏ ਹੱਥ ਝਾੜ ਕੇ ਜਾਊਗਾ ਇਹ ਗੁਰਮਤਿ ਦੀ ਵਿਚਾਰਤਾ ਹੈ ਇਹ ਵਿਚਾਰ ਕਰਦਾ ਬਿਲਕੁਲ ਵੀ ਗਿਆਨ ਨਹੀਂ ਹੈ ਕਿਸੇ ਨੂੰ ਕਿਤੋਂ ਨਹੀਂ ਤੁਹਾਨੂੰ ਮਿਲਦੀ ਇਹ ਵਿਚਾਰਧਾਰਾ ਇਹੀ ਵਿਚਾਰਧਾਰਾ ਲੁਪਤ ਕਰਤੀ ਦੁਨੀਆ ਵਿਚਾਰਤਾ ਨਾਲ ਸਾਡੇ ਕੋਲ ਜਿਹੜੀਆਂ ਬਜਾਰੂ ਨੇ ਬਾਜ਼ਾਰੀ ਬਾਜ਼ਾਰ ਮੇ ਆਏ ਕੱਢੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲਖਤ ਕਹਿੰਗੇ ਬੁਦਰੇ ਲਖਤ ਕਹਿੰਗੇ ਹਰ ਜੇ ਤਰ ਪਾਈਏ ਨਾਨਕਾ ਸੋਤਾ <coughs> ਹੋਵੇ ਛਾਲ ਉਹ ਬੱਤਾ ਨੇ ਬਾਜ਼ਾਰੀ ਬੱਤਾ ਸਾਡਾ ਸਭ ਕੁਝ ਬਾਜ਼ਾਰੀ ਹੈ ਕੀਰਤਨ ਦਰਬਾਰ ਬਾਜ਼ਾਰੀ ਹੈ ਬਾਜ਼ਾਰ ਲੱਗਦਾ ਪੈਸੇ ਹੁੰਦੇ ਪੈਸੇ ਖਰਚ ਹੁੰਦੇ ਨੇ ਕੀਰਤਨ ਤੇ ਸ਼ਾਮਿਆਂ ਨੇ ਆਉਂਦੇ ਨੇ ਸੌਂਡ ਆਉਂਦੀ ਹੈ ਪੈਸੇ ਲੱਗਦੇ ਨੇ ਪੈਸੇ ਕਮਾਉਂਦੇ ਹੁੰਦੇ ਨੇ ਸਭ ਬਾਜ਼ਾਰ ਹੈ ਗੋਲਕ ਹੈ ਚੜਦੀ ਹੈ ਤਾਂ ਵਿਚਾਰ ਹੁੰਦਾ ਬਾਜ਼ਾਰ ਹੈ ਨਾਨਕ ਨੇ ਸਾਰੇ ਵਰਲਡ ਵਿੱਚ ਪ੍ਰਚਾਰ ਕਰਤਾ ਕਿੰਨੇ ਥਾਂ ਪ੍ਰਚਾਰ ਕਰਤਾ ਕਿਹੜਾ ਬਾਜ਼ਾਰ ਸੀ ਕਿਹੜੇ ਪੈਸੇ ਦੀ ਲੋੜ ਪਈ ਕਿੱਥੋਂ ਡੋਨੇਸ਼ਨ ਲਈ ਸੀ ਕਿਹੜੇ ਭਗਤ ਨੇ ਡੋਨੇਸ਼ਨ ਲਈ ਸੀ ਇਹਦਾ ਅਮੁੱਲ ਗੁਣ ਅਮੁੱਲ ਵਪਾਰ ਹੈ ਇਹਨਾਂ ਦਾ ਕਿ ਇਹਨਾਂ ਦਾ ਵੀ ਬਜਾਲ ਲੱਗਣ ਲੱਗਿਆ ਜਿੱਦਣ ਜਿਨ੍ਹਾਂ ਨੇ ਇਹਦਾ ਵੀ ਬਜਾਲ ਲਾਤਾ ਉਹਨਾਂ ਕੋਈ ਮਤ ਹੁੰਦੀ ਹੋਈ ਨਹੀਂ ਤੇ ਅਮਲ ਗੋਡੇ ਇਹਨਾਂ ਦਾ ਵਪਾਰ ਵੀ ਅਮਲ ਹੋ ਬਗੈਰ ਬੁੱਲ ਤੇ ਬਗੈਰ ਪੈਸੇ ਤੇ ਪੈਸਾ ਆ ਕੇ ਬੜਿਆ ਨਹੀਂ ਇਹ ਔਰ ਇਹਦਾ ਸੱਚ ਸੁਪਾਇਲ ਹੋਇਆ ਨਹੀਂ ਕਿਉਂਕਿ ਮਾਇਆ ਝੂਠ ਹੈ ਝੂਠ ਦੀ ਤੋੜ ਐ ਐਨੀ ਜੰਮ ਜਾਣੀ ਸੱਚ ਤੇ ਕਿ ਥੱਲੇ ਅੱਖਰਾਂ ਦਾ ਪਤਾ ਨਹੀਂ ਲੜਦੀ ਹੈ ਝੂੜ ਦੀ ਐਨੀ ਕਰ ਜੰਮਗੀ ਥੱਲੇ ਪਤਾ ਹੀ ਨਹੀਂ ਕੀ ਹੈ ਗੁਰਮਤਿ ਗਹਿਰਾਈ ਦਾ ਨਹੀਂ ਪਤਾ ਕੀ ਹੈ ਤਤ ਖਤਮ ਹੋ ਗਿਆ ਲੱਸੀ ਪੀ ਜਾਂਦੇ ਬਾਜ਼ਾਰ ਦੀ ਜਿਹੜੀ ਵਿਕਦੀ ਆ ਲੱਸੀ ਹੈ ਲੱਸੀ ਵਿਕਦੀ ਹੈ ਸਭ ਛਾਛ ਪੀਏ ਸੰਸਾਰੀ ਲੋਕ ਨੇ ਸਾਰੇ ਜਿਹੜੇ ਜਾਂਦੇ ਕੀਰਤਨ ਦਰਬਾਰ ਵਿੱਚ ਇਹ ਨਿਰਾਕਾਰੀ ਤਾਂ ਜਾ ਨਹੀਂ ਸਕਦਾ ਉਸ ਦੀ ਤੱਕ ਬੈਠ ਨਹੀਂ ਸਕਦਾ ਜਾ ਉਹਦੇ ਬਦਲਣ ਦੀ ਗੱਲ ਹੀ ਨਹੀਂ ਹੁੰਦੀ ਸਰੋੜੇ ਵਾਲੇ ਵੀ ਬਜਾਰੀ ਨੇ ਸੁਣਨ ਵਾਲੇ ਵੀ ਬਜਾਰੀ ਨੇ ਗੁਰਮੁਖ ਧਰਤੀ ਸੱਚੇ ਸਾਜੀ ਗੁਰਮੁਖਾਂ ਦੀ ਧਰਤੀ ਸੱਚੇ ਨੇ ਜਿਹੜੀ ਧਰਤੀ ਨੂੰ ਗੁਰਮੁਖ ਧਰਤੀ ਮੰਨਦੇ ਨੇ ਉਹ ਸੱਚੇ ਦੇ ਸਾਜੀ ਹੈ ਹੁਕਮ ਨਾਲ ਸਾਜੀ ਗਈ ਸੱਚੇ ਦਾ ਮਤਲਬ ਹੁਕਮ ਸੱਚ ਤੋਂ ਪੈਦਾ ਹੋਇਆ ਹੋਇਆ ਸੱਚਾ ਮਨ ਸੱਚਾ ਤੇ ਸੱਚ ਤੋਂ ਪੈਦਾ ਹੋਇਆ ਜਿਸ ਮੈਂ ਉਪਤ ਖਪਤ ਸੁਭਾਜੀ ਇਹਦੇ ਵਿੱਚ ਜਨਮ ਮਰਨ ਦੀ ਗੱਲ ਹੋਣੀ ਹੈ ਅੰਦਰ ਅੰਦਰੇ ਹੋਣੀ ਹੈ ਹਵਾ ਨਹੀਂ ਹੋਣੀ ਸਰੀਰ ਕਰਕੇ ਮਰਨ ਦੀ ਲੋੜ ਨਹੀਂ ਹੈ ਨਾ ਸਰੀਰ ਕਰਕੇ ਜਨਮ ਨੂੰ ਮੰਦੀ ਹੈ ਬਾਣੀ ਨਾ ਸਰੀਰ ਕਰਕੇ ਮਰਨ ਨੂੰ ਮੰਦੀ ਇਹਦੇ ਚ ਆਵਣ ਜਾਣ ਸਰੀਰ ਵਿੱਚ ਆਵਣ ਜਾਣ ਇਹ ਜਨਮ ਮਰਨ ਜਿਹੜਾ ਬਾਹਰਲਾ ਇਹਨਾਂ ਨੂੰ ਆਵਣ ਜਾਣ ਕੇ ਆਵਣ ਜਾਣ ਰਹਾਈ ਆਵਣ ਜਾਣ ਤੇ ਰਹਿ ਜਾਂਦਾ ਰੁਕ ਜਾਂਦਾ ਉਹਦਾ ਹੋ ਜਾਂਦਾ ਗੁਰ ਕੈ ਸ਼ਬਦ ਰੱਪੈ ਰੰਗ ਲਾਏ ਗੁਰ ਕੈ ਸ਼ਬਦ ਰੱਪੈ ਰੰਗ ਲਾਏ ਜੇ ਗੁਰ ਕੈ ਸ਼ਬਦ ਨਾਲ ਰੰਗ ਨੂੰ ਚੜ ਜਵੇ ਰੰਗਿਆ ਜਾਵੇ ਤਾਂ ਗੁਰੂ ਉਪਦੇਸ਼ ਦਾ ਰੰਗ ਇਹਨੂੰ ਚੜ ਜਵੇ ਪਹਿਲਾਂ ਜੇ ਚੜੇ ਤਾਂ ਉੱਥੇ ਮਰੂਗਾ ਐਵੇਂ ਨਹੀਂ ਮਰਨਾ ਗੁਰਬਾਣੀ ਮਾਰਨ ਵਾਲੀ ਹੈ ਗੁਰਬਾਣੀ ਦੀ ਸੋਝੀ ਇਹਨੂੰ ਮਾਰਨ ਵਾਲੀ ਹੈ ਇਹਦੀ ਜ਼ਹਿਰ ਲਾਉਣ ਵਾਲੀ ਹੈ ਬੰਦੀ ਭਟਕਣਾ ਨੂੰ ਬਕਾਉਣ ਵਾਲੀ ਹੈ ਬੰਦੀਆਂ ਜਿਹੜੀਆਂ ਇੱਛਾ ਨੇ ਬੰਦੀ ਜਿਹੜੀ ਮਰਜ਼ੀ ਹੈ ਇਹਨੂੰ ਖਤਮ ਕਰਨ ਵਾਲੀ ਹੈ ਗੁਰਬਾਣੀ ਗੁਰ ਕਾ ਸ਼ਬਦ ਹੈ ਗੁਰਗੱਪ ਤੇ ਗੁਰ ਕਾ ਸ਼ਬਦ ਹੈ ਗੁਰੂ ਦਾ ਨਹੀਂ ਹੈ ਗੁਰ ਕਾ ਸ਼ਬਦ ਉਹ ਬਾਣੀ ਗੁਰੂ ਹੈ ਇਹਦੇ ਨਾਲ ਗੁਰਕਾ ਸ਼ਬਦ ਹੁੰਦਾ ਗੁਰਕਾ ਉਪਦੇਸ਼ ਹੈ ਗੁਰਕਾ ਸ਼ਬਦ ਰਪਾ ਰੰਗ ਲਾਏ ਰੰਗ ਲਾਏ ਜੇ ਗੁਰਕਾ ਸ਼ਬਦ ਚੜ ਜਵੇ ਤੇ ਰੰਗ ਲਾਗੇ ਵੇ ਨੂੰ ਰੰਗ ਸਾਚ ਰਤੋ ਪਕਸੋ ਘਰ ਜਾਏ ਫਿਰ ਸੱਚ ਦਾ ਰੰਗ ਜੜ ਜਾਂਦਾ ਸਾਚ ਰਤੋ ਪਕਸੋ ਘਰ ਜਾਏ ਇੱਜ਼ਤ ਨਾਲ ਆਪਣੇ ਘਰ ਵਾਲ ਲੈਂਦੇ ਨੂੰ ਅੰਦਰ ਆਉਣ ਦੀ ਦਸਮ ਦਵਾਰ ਖੁੱਲ ਜਾਂਦਾ ਹੈ ਜਿੱਤਣ ਵਾਲੇ ਦਾ ਸਵਾਗਤ ਹੁੰਦਾ ਘਰ ਘਰ ਚ ਗਏ ਦਾ ਸਵਾਗਤ ਹੋਣਾ ਘਰ ਤੋਂ ਬਾਹਰ ਨਰਾਦਰੀ ਨਾਲ ਮੋੜ ਦੇਣਾ ਹਰ ਬਾਹਰ ਨਰਾਦਰੀ ਨਾਲ ਬੋਲ ਦਿੱਤਾ ਜਾਂਦਾ ਹੈ ਜੇ ਬਾਜੀ ਹਾਰ ਕੇ ਜਾਂਦਾ ਅੰਦਰ ਕੋਈ ਨਹੀਂ ਵੜ ਜਾਂਦਾ ਖੋਟੇ ਸੱਟਿਆਂ ਬਾਹਰ ਬਾਹਰ ਬਾਹਰੋਂ ਹੀ ਬਾਹਰ ਫਟੇ ਜਾਂਦੇ ਨੇ ਦਰਵਾਜ਼ੇ ਦੇ ਬਾਹਰੋਂ ਹੀ ਛੱਡੀਆਂ ਬਾਹਰ ਬਾਹਰ ਦਰਵਾਜ਼ੇ ਦੇ ਬਾਹਰੋਂ ਕਹਿੰਦਾ ਉਹ ਫਲਾਣੇ ਤੋਂ ਸਟੇ ਹੋਏ ਨੂੰ ਫਲਾਣੀ ਜੁੰਡੀ ਚ ਪਾ ਦਿਓ ਅੰਦਰੋਂ ਨਹੀਂ ਵੜ ਕੇ ਬਾਹਰ ਆਉਂਦਾ ਕੋਈ ਬਾਹਰ ਹੁਕਮ ਅੰਦਰੋਂ ਹੁੰਦਾ ਹੈ ਮੁਲਜ਼ਮ ਅਦਾਲਤ ਦੇ ਬਾਹਰ ਹੁੰਦਾ ਪੇਸ਼ ਵੀ ਨਹੀਂ ਹੁੰਦਾ ਅੰਦਰ ਜਾ ਕੇ ਹੁਕਮ ਆ ਜਾਂਦਾ ਉੱਥੇ ਫਲਾਣੀ ਜੂਨ ਚ ਪਾ ਦਿਓ ਇਹਨੂੰ ਪੁੱਛ ਲੋ ਕਿੱਥੇ ਜਾਣਾ ਚਾਹੁੰਦਾ ਜਿੱਥੇ ਕਹਿੰਦਾ ਮੋਹ ਹੈ ਰੀਡ ਕਰ ਲੋ ਸਾਜ ਸ਼ਬਦ ਬਿਨ ਪਤ ਨਹੀਂ ਪਾਵੇ ਨਾਨਕ ਬਿਨ ਨਾਮੇ ਕਿਉਂ ਸੱਚ ਸਮਾਵੇ ਇਹ ਸਾਜ ਸ਼ਬਦ ਦਾ ਸੱਚੀ ਬਾਣੀ ਹੈ ਸੱਚ ਦੇ ਉਪਦੇਸ਼ ਤੇ ਬਿਨਾ ਇਹਦੀ ਦਰਗਾਹ 'ਚ ਇੱਜ਼ਤ ਨਹੀਂ ਹੋ ਸਕਦੀ ਕਦੇ ਵੀ ਕਿੰਨੇ ਹੀ ਗ੍ਰੰਥ ਪੜ੍ਹ ਲਵੇ ਕਿੰਨੀਆਂ ਕਿਤਾਬਾਂ ਲਿਖ ਲਵੇ ਕਿੰਨੇ ਹੀ ਕਿਤਾਬਾਂ ਪੜ੍ਹ ਲਵੇ ਜਿੰਨਾ ਜਰ ਗੁਰਬਾਣੀ ਦਾ ਸਾਚ ਸ਼ਬਦ ਇਹਦੇ ਮਨ ਵਿੱਚ ਨਹੀਂ ਵਸਦਾ ਨਾ ਇਹਦੀ ਸਮਝ ਇਹਨੂੰ ਸੋਚੀ ਨਹੀਂ ਆਉਂਦੀ ਦਰਗਾਹ ਤੇ ਦੀ ਢੇਲੇ ਦੀ ਇੱਜ਼ਤ ਨਹੀਂ ਸੱਚੀ ਦਰਗਾਹ 'ਚ ਸੱਚੇ ਸ਼ਬਦ ਦੀ ਇੱਜ਼ਤ ਹੈ ਝੂਠੇ ਸ਼ਬਦ ਦੀ ਝੂਠੀਆਂ ਗੱਲਾਂ ਦੀ ਝੂਠੇ ਪ੍ਰਚਾਰ ਦੀ ਝੂਠੀਆਂ ਦਲੀਲਾਂ ਦੀ ਝੂਠੇ ਗਿਆਨ ਦੀ ਝੂਠੇ ਲੈਕਚਰਾਂ ਨੂੰ ਕੋਈ ਨਹੀਂ ਬੋਲਦਾ ਕੋਈ ਇੱਜ਼ਤ ਨਹੀਂ ਨਾਨਕ ਬਿਨ ਨਾਮੇ ਕਿਉਂ ਸੱਚ ਸਮਾਵੇ ਨਾਨਕ ਕਹਿੰਦਾ ਇਹਨੂੰ ਪੁੱਛੋ ਬਿਨ ਨਾਮ ਤੇ ਬਿਨਾ ਸੱਚ ਵਿੱਚ ਕਿਵੇਂ ਸਮਾ ਜੂਗਾ ਸਮਾਉਣਾ ਦਾ ਚਾਹੁੰਦਾ ਹੀ ਨਹੀਂ ਹੈ ਸਮਾਉਣ ਨੂੰ ਤਾਂ ਡੁੱਬ ਕੇ ਮਰਨਾ ਸਮਝਦਾ ਮਨ ਆਪਣੀ ਹੋਂਦ ਖਤਮ ਕਰਨੀ ਚਾਹੁੰਦਾ ਹੀ ਨਹੀਂ ਹੈ ਉਹ ਤਾਂ ਆਪਣੀ ਹੋਂਦ ਵੱਖਰੀ ਰੱਖਣੀ ਚਾਹੁੰਦਾ ਸਮਾਉਣਾ ਦਾ ਚਾਹੁੰਦਾ ਨਹੀਂ ਕਿਸੇ ਚੀਜ਼ ਪਾਣੀ ਸਮਾ ਗਿਆ ਜੇ ਮਿੱਟੀ ਦੇ ਵਿੱਚ ਪਾਣੀ ਤਾਂ ਖਤਮ ਹੋ ਗਿਆ ਨਾ ਉਹਨੇ ਮਿੱਟੀ ਗਿੱਲੀ ਹੋ ਗਈ ਪਾਣੀ ਤਾਂ ਪਾਣੀ ਦਾ ਰਿਹਾ ਤਾਂ ਪੀਤਾ ਨੂੰ ਕੋਈ ਸਕਦਾ ਨਹੀਂ ਹੋਰ ਤਰੀਕੇ ਨਾਲ ਪੀਤਾ ਜਾਓ ਕੋਈ ਜੜੀ ਬੂਟੀ ਉਥੇ ਪੈਦਾ ਹੋ ਕੇ ਪੀ ਲੂ ਪਰ ਪਾਣੀ ਦੀ ਹੋਂਦ ਖਤਮ ਹੋ ਗਈ ਮਿੱਟੀ ਗਿੱਲੀ ਹੋ ਗਈ ਪਾਣੀ ਦੀ ਪਾਣੀ ਰਿਹਾ ਮਨ ਆਪਣੀ ਹੋਂਦ ਖਤਮ ਕਰਨੀ ਨਹੀਂ ਚਾਹੁੰਦਾ ਆਪਣੀ ਹੋਂਦ ਕਾਇਮ ਰੱਖਣੀ ਚਾਹੁੰਦਾ ਇਹ ਤਾਂ ਆਪਣੀ ਹੋਂਦ ਮਰਨ ਤੋਂ ਬਾਅਦ ਵੀ ਕਾਇਮ ਰੱਖਣੀ ਚਾਹੁੰਦਾ ਮੈਂ ਕੋਈ ਮੰਦਰ ਬਣਾ ਜਾ ਮੈਂ ਕੋਈ ਇਹ ਜੀ ਚੀਜ਼ ਬਣਾ ਜਾ ਰੋਜਾ ਤਾਜ ਮਹਿਲ ਬਣਾ ਜਾ ਮੈਨੂੰ ਲੋਕ ਯਾਦ ਕਰਨ ਇਹ ਤਾਂ ਡੁੰਗੀ ਕਰਕੇ ਨੀਮ ਗਦੋਂਦਾ ਕੋਈ ਬੇਰੀ ਆਦਾਸ ਰਹੇ ਕਿਸੇ ਨੇ ਲੋਹੇ ਦੀ ਲੱਠ ਬਣਾਈ ਹੋਈ ਹੈ ਉੱਥੇ ਦਿੱਲੀ ਪਈ ਹੈ ਉਹਨੂੰ ਜਾਨੀ ਲੱਗਦੀ ਕਿੰਨਾ ਚਿਰ ਮੇਰੀ ਯਾਦ ਰਹੂਗੀ ਕਿਹਨੇ ਬਣਾਈ ਹੈ ਹਿਸਟਰੀ 'ਚ ਇਹ ਤਾਂ ਬਾਦ ਵੀ ਜਾਂਦਾ ਬਰੇ ਤੇ ਮੇਰੀ ਯਾਦ ਨਾ ਰਹੇ ਲੋਕਾਂ ਨੂੰ ਇਹ ਕਦੋਂ ਚਾਹੁੰਦਾ ਆਪਣੀ ਹੋਂਦ ਖਰਾਬ ਕਰਨੀ ਹਿਸਟਰੀ ਬਣਾਉਂਦੇ ਨੇ ਸਿਆਸਤਦਾਨ ਵੀ ਇਹੀ ਚਾਹੁੰਦੇ ਨੇ ਸਾਡਾ ਇਤਿਹਾਸ ਬਣ ਜਵੇ ਲੋਕ ਸਾਨੂੰ ਯਾਦ ਰੱਖਣ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇ ਸੁਨਹਿਰੀ ਚ ਲਿਖ ਲੋ ਚਾਹੇ ਕਾਲਿਆਂ ਚ ਲਿਖ ਲੋ ਚਾਹੇ ਪੀੜਿਆਂ ਚ ਲਿਖ ਲੋ ਰਹਿਣਾ ਸੰਸਾਰ ਜਈਆ ਪਿਆਰਿਓ ਸੰਸਾਰ ਦੇ ਵਿੱਚ ਤੁਹਾਡੀ ਇੱਜ਼ਤ ਹੈ ਇੱਥੇ ਹੀ ਬੇਇੱਜ਼ਤੀ ਹੈ ਸਾਰਿਆਂ ਨੇ ਇੱਜ਼ਤ ਸੰਸਾਰ 'ਚ ਬਣੀ ਕਰਦੀ ਕੋਈ ਕਿੱਡਾ ਹੀ ਓਡਾ ਹੋਵੇ ਸਾਰੇ ਕਵਾਡੇ ਸੰਸਾਰ 'ਚ ਇੱਜ਼ਤ ਨਹੀਂ ਕਰ ਸਕਦੇ ਕਿਸੇ ਦੀ ਵੀ ਸਹੀ ਨਾ ਹੋਈ ਆ ਨਾ ਕਰਨ ਜੇ ਕਿਸੇ ਦੀ ਇੱਜ਼ਤ ਸੰਸਾਰ 'ਚ ਹੋਈ ਹੈ ਤਾਂ ਸਿਰਫ ਭਗਤਾਂ ਭਗਤਾਂ ਦੀ ਹੋਈ ਆ ਕਿਸੇ ਦੀ ਨਹੀਂ ਹੋਈ ਸੱਚ ਦੀ ਇੱਜ਼ਤ ਹੋਈ ਹੈ ਸੰਸਾਰ 'ਚ ਇੱਕ ਵਾਢੇ ਹੋ ਜਾਏ ਕਿਸੇ ਦੀ ਕੀਤੀ ਹੈ ਸੱਚ ਦੇ ਖਿਲਾਫ ਬੋਲਣ ਦੀ ਜ਼ਰੂਰਤ ਨਹੀਂ ਜਟਾ ਪਾਉਂਦੇ ਫਿਰ ਵੱਡੇ ਵੱਡੇ ਵੀ ਚੁੱਪ ਕਰਨਾ ਪੈਂਦਾ ਕਿਉਂ ਅੱਗੋਂ ਜਵਾਬ ਮਿਲ ਜਾਂਦਾ ਫਿਰ ਹੋਰ ਕੋਈ ਜਵਾਬ ਦੇ ਆਪਣੀ ਇੱਜ਼ਤ ਬਚਾਉਣ ਵਾਸਤੇ ਸੱਚ ਦਾ ਵਿਰੋਧ ਨਹੀਂ ਕਰਦਾ ਜੇ ਅੰਦਰੋਂ ਕਰਦਾ ਤਾਂ ਚੁੱਪ ਕਰ ਜਾਂਦਾ ਜੇ ਅੰਦਰੋਂ ਵਿਰੋਧ ਵੀ ਹੁੰਦਾ ਤਾਂ ਚੁੱਪ ਕਰਕੇ ਸਾਹ ਲੈਂਦਾ ਵੀ ਮੈਨੂੰ ਝੂਠਾ ਕਰਨਗੇ ਦੂਜੇ ਆਦਮੀ ਤੂੰ ਸੱਚ ਦਾ ਵੀ ਵਿਰੋਧ ਕਰਦਾ ਤੂੰ ਤਾਂ ਆਦਮੀ ਆਪੇ ਨਹੀਂ ਠੀਕ ਇਸ ਗੱਲੋਂ ਚੁੱਪ ਕਰ ਜਾਂਦਾ ਹੈ ਪੰਡਤ ਨਹੀਂ ਸੀ ਚਾਹੁੰਦਾ ਗੁਰਮਤ ਪਰ ਇਸ ਗੱਲੋਂ ਵਿਰੋਧ ਕਰਕੇ ਬਹੁਤ ਹੀ ਆਮ ਸਧਾਰਨ ਆਦਮੀ ਨੂੰ ਪਤਾ ਲੱਗ ਗਿਆ ਗੁਰਬਾਣੀ ਦੀ ਸੋਝੀ ਦਾ ਪੰਡਤ ਨੂੰ ਚੁੱਪ ਕਰਨਾ ਪੈਂਦਾ ਫਿਰ ਕੀ ਕੀਤਾ ਫਿਰ ਆਪੇ ਗੁਰੂ ਘਰ ਜਾ ਵੜਿਆ ਜਦੋਂ ਸੱਪ ਹਾਰ ਜਵੇ ਨਾ ਕੋਈ ਜਗ੍ਹਾ ਨਾ ਰਹੇ ਫਿਰ ਕਹਿੰਦੇ ਬਹੁਤ ਛੋਟਾ ਰੂਪ ਧਾਰਨ ਕਰਕੇ ਜੁੱਤੀ ਚਾਵੜਦਾ ਜੁੱਤੀ ਦੇ ਲੁਕ ਜਾਂਦਾ ਜਿਹਦੇ ਨਾਲ ਬਾਹਰ ਹੁੰਦਾ ਉਹਦੀ ਜੁੱਤੀ ਚ ਵੜ ਜਾਂਦਾ ਸਰੇ ਚਲਾ ਜਾਂਦਾ ਜੁੱਤੀ ਛੋਟਾ ਜਿਹਾ ਰੂਪ ਧਾਰ ਕਰਕੇ ਦੀਨਾ ਜੀ ਜਾਂ ਜੁੱਤੀ ਪਾਉਂਦਾ ਗੂਠੇ ਦੇ ਨੰਗ ਮਾਰਦਾ ਪੈਰ ਤੇ ਇਹ ਪੰਜ ਤੰਤਰ ਦੀ ਕਹਾਣੀ ਹੈ ਦੁਨਿਆਵੀ ਕਹਾਣੀਆਂ ਪੰਚਤੰਤਰ ਜੇ ਦੁਸ਼ਮਣ ਨੂੰ ਮਾਰ ਲਾਵੇ ਫਿਰ ਤਰੀਕਾ ਹੈ ਉਹਦੇ ਬੂਟ 'ਚ ਵੜ ਜਾਓ ਉਹਦੀ ਜੁੱਤੀ 'ਚ ਵੜ ਜਾਓ ਸਰੇ ਰੂਪ ਧਾਰਨ ਕਰਕੇ ਉਹ ਤਰੀਕੇ ਨਾਲ ਪੰਡਤ ਜੁੱਤੀ 'ਚ ਵੜ ਗਿਆ ਆ ਕੇ ਸਿੱਖਾਂ ਦਾ ਰਾਜ ਹੋ ਗਿਆ ਅੰਦਰੋਂ ਪੰਡਤਾ ਅੰਦਰੋਂ ਵੈਰ ਕਰਦਾ ਸਿੱਖੀ ਨਾਲ ਵੜ ਗਿਆ ਜੁੱਤੀ 'ਚ ਵੜ ਗਿਆ ਸਿੱਖ ਸਾਰੇ ਅਰਥ ਹੋ ਗਿਆ ਤੁਹਾਡੇ ਪਰ ਕਰਮਾਂ ਦੇ ਵਿੱਚ ਆ ਕੇ ਮੂਰਤੀ ਨੂੰ ਵੜ ਸਾਰੀ ਰਹਿਤ ਮਰਿਆਦਾ ਬਦਲ ਗਿਆ ਕਿੰਨੇ ਗ੍ਰੰਥ ਲਿਖਾ ਗਿਆ ਇਹ ਸਭ ਜਿਹਦਾ ਰੌਲਾ ਪੈਂਦਾ ਨੇ ਇਤਿਹਾਸ ਦਾ ਕਰਮ ਉਹਦੇ ਕੋਲ ਸੀ ਪੜਿਆ ਲਿਖਿਆ ਹੋ ਸੀ ਉਹਨਾਂ ਦੀ ਦੇਣ ਹੈ ਸਾਰੀ ਜਿਹੜਾ ਰੌਲਾ ਅੱਜ ਸਿੱਖੀ ਜੋ ਰੌਲਾ ਪੰਡਤ ਦੀ ਦੇਣ ਹੈ ਇਹ ਮੁੱਲਾ ਦੀ ਦੇਣ ਹੈ ਥੋੜੀ ਬਹੁਤੀ ਮੁੱਲਾ ਦੀ ਵੀ ਦੇਣ ਹੈ ਇਤਿਹਾਸ ਦੀ ਜਿਹੜੇ ਦੋਏ ਛੱਡੇ ਤੇ ਨਾ ਪੰਡਤ ਮੁੱਲਾ ਛੱਡੇ ਦੋ ਉਹ ਦੋਏ ਬਣਾ ਦੇ ਬਿਸਲਾ ਦੇ ਰਾਜ ਦੋਏ ਬਣਾ ਲਏ ਉਹਨਾਂ ਦਾ ਕੰਮ ਨਹੀਂ ਸੀ ਚੱਲਦਾ ਪੰਡਤ ਮੁੱਲਾ ਵਾਂਗੂ ਉਹਨਾਂ ਦੇ ਚੌਧਰੀ ਪੰਡਤ ਮੁੱਲਾ ਹੀ ਸੀ ਰਣਜੀਤ ਸਿੰਘ ਦੇ ਚੌਧਰੀ ਪੰਡਤ ਮੁੱਲਾ ਸੀ ਰਾਜੇ ਜਿਹੜੇ ਸਿੱਖ ਸੀ ਉਹਨਾਂ ਦੇ ਚੌਧਰੀ ਪੰਡਤ ਮੁੱਲਾ ਸੀ ਪੰਡਤ ਮੁੱਲਾ ਜੇ ਆਵੜੇ ਤੇ ਉਹਨਾਂ ਨੇ ਸਭ ਕੁਝ ਉਹ ਕਰਤਾ ਜਿਹੜਾ ਉਹ ਕਰਦੇ ਹੁੰਦੇ ਨੇ ਉਹ ਉਹਨਾਂ ਨੇ ਧਰਤੀ ਗੁਰਮਖਾਲੀ ਵਾਲੀ ਧਰਤੀ ਬਣਾਤੀ ਜਿਹੜੀ ਗੁਰਮਖਾਲੀ ਧਰਤੀ ਸੀ ਮਨਮੁਖ ਧਰਤੀ ਬਣਾਤੀ ਗੁਰਮੁਖ ਜਿਹੜੇ ਸ਼ਬਦਾਂ ਦੇ ਅਰਥ ਤੇ ਨਾਮ ਵਾਲੇ ਮਨਮੁਖ ਵਾਲੇ ਦੇ ਉੱਤੇ ਆਪੇ ਜਦੋਂ ਆਪਣਾ ਜਾਪ ਵਾਲੀ ਗੱਲ ਛੱਡਤੀ ਗੁਰੂ ਨਾਲ ਜੋੜਦਾ ਨਾਨਕ ਨਾਲ ਜੋੜਦਾ ਵਿਅਕਤੀ ਨਾਲ ਜੁੜੇ ਹੋਏ ਉਹਦੇ ਤੁਹਾਨੂੰ ਵੀ ਵਿਅਕਤੀਆਂ ਨਾਲ ਜੋੜਦਾ ਪਰਮੇਸ਼ਰ ਦਾ ਲੜ ਛਡਾ ਕੇ ਉਹਦੇ ਨਾਲ ਜੋੜਤਾ ਜਿਹਨੂੰ ਗੁਰਬਾਣੀ ਕਹਿੰਦੀ ਹੈ ਮਾਨੋ ਕੀ ਟੇਕ ਵਰਤੀ ਸਭ ਜਾਣ ਜਿਹਦੀ ਟੇਕ ਵਰਤੀ ਸੀ ਉਹ ਬਰਤੀ ਟੇਕ ਨਾਲ ਜੋੜ ਦੇਵੜ ਕੋਏ ਕੇ ਭਗਵਾਨ ਹੁਣ ਭਗਵਾਨ ਤੋਂ ਕੋਈ ਨਹੀਂ ਮੰਗਦਾ ਭਗਵਾਨ ਜੜਾਤਾ ਬੰਦੇ ਤੋਂ ਮੰਗਦਾ ਨਾਨਕ ਬਿਨ ਨਾਮੈ ਕਿਉਂ ਸੱਚ ਸਮਾਵੈ ਨਾਨਕ ਕਹਿੰਦਾ ਬਿਨ ਨਾਉ ਤੇ ਬਿਨ ਸੱਚ ਵਿੱਚ ਕਿਵੇਂ ਸਮਾਜੂ ਜਿਹਨੂੰ ਆਤਮ ਗਿਆਨ ਹੈ ਨਹੀਂ ਹੈ ਆਤਮਾ ਬਾਰੇ ਵੀ ਪਤਾ ਸਮਾਉਣਾ ਆਤਮਾ ਨੇ ਆਤਮਾ ਦਾ ਤੁਹਾਨੂੰ ਪਤਾ ਨਹੀਂ ਕਿਵੇਂ ਸਮਾਉਗਾ ਸੱਚ ਆਤਮਾ ਬਾਰੇ ਹੀ ਪਤਾ ਨਹੀਂ ਸਮਾਊਗਾ ਕੌਣ ਸੱਚ ਸਰੀਰ ਸੜੇ ਦਾ ਸੱਚ ਵਿੱਚ ਨਹੀਂ ਸਮਾਇਆ ਜਾ ਸਕਦਾ ਝੂਠ ਤੋਂ ਸੱਚ ਨੂੰ ਵੱਖਰਾ ਕਰੀਏ ਸਰੀਰ ਤੋਂ ਆਤਮਾ ਨੂੰ ਵੱਖਰਾ ਕਰੋਗੇ ਜਦੇ ਸੱਚ ਵੱਖਰਾ ਹੋ ਤੁਹਾਡੇ ਕੋਲ ਉੱਥੇ ਕੀ ਨਿਬੜਦਾ ਦਰਗਾ ਸੱਚੇ ਹੋਈ ਸੱਚ ਨਿਬੜਦਾ ਸੱਚ ਦਾ ਨਵੇੜਾ ਸੱਚ 'ਚ ਹੋ ਜਾਂਦਾ ਜਾ ਕੇ ਜਿਹੜੀ ਸਤ ਸਰੂਪ ਆਤਮਾ ਹੋ ਜਾਂਦੀ ਹੈ ਇੱਕ ਹੋ ਜਾਂਦਾ ਉਹ ਦਰਗਾਹ ਦੇ ਵਿੱਚ ਸ਼ਬਦ ਦੇ ਵਿੱਚ ਆ ਕੇ ਲੀਨ ਹੋ ਕੇ ਜੁੜ ਜਾਂਦਾ ਕਿਤੇ ਸੱਚੋ ਹੀ ਸੱਚ ਜੀ ਦਾ ਹੋਣਾ ਇਥੋਂ ਸੰਸਾਰ ਚੋਂ ਸੱਚ ਦਾ ਸੱਚ ਸੱਚ ਵਿੱਚ ਜਾ ਕੇ ਡਿੱਬੜ ਜਾਂਦਾ ਆ ਸਾਰਾ ਉਹਦਾ ਇੱਥੇ ਦਾ ਸਭ ਡਿੱਬੜ ਗਿਆ ਕਹਿੰਦਾ ਆਪਣਾ ਲੇਖਾ ਡਿੱਬੜ ਗਿਆ ਚੁਣ ਵਖ ਕੱਢੇ ਜਜਮਾਲਿਆ ਜਿਹੜੇ ਜਜਮਾਲੇ ਨੇ ਜਜਮਾਲੇ ਕੌਣ ਨੇ ਜਿਹੜੇ ਜਜਮਾਨਾਂ ਦਾ ਖਾਂਦੇ ਨੇ ਨਾ ਧਾਨ ਪੂਜਾ ਦਾ ਸਾਰੇ ਜਜਮਾਲੇ ਨੇ ਜਿਨ੍ਹਾਂ ਦੇ ਅੰਦਰ ਡੁੱਬਦਾ ਸਾਰੇ ਜਜਮਾਲੇ ਨੇ ਜਿਹੜੇ ਧਾਰੀ ਨੇ ਸਾਰੇ ਜਜਮਾਲੇ ਨੇ ਜਿਹੜੇ ਨਿਰਾਕਾਰ ਨੂੰ ਛੱਡ ਕੇ ਮਨੁੱਖ ਤੇ ਟੇਕ ਰੱਖਦੇ ਨੇ ਸਭ ਜਜਮਾਲੇ ਨੇ ਧਾਰੀ ਨੇ ਸਾਰੇ ਜਜ਼ਬਾਤ ਗਿਆਨੀ ਜਹ ਕਰਦੇ ਨੇ ਉਹਨਾਂ ਦੇ ਗ੍ਰੰਥ ਸਾਰੇ ਦਿਮਾਗ ਤੇ ਲੱਦੇ ਹੋਏ ਨੇ ਵਿਚਾਰੇ ਨਹੀਂ ਹੈ ਉਹਨਾਂ ਦੇ ਵਿਚਾਰ ਨਾਲ ਨਹੀਂ ਚੱਲ ਰਹੇ ਹੋ ਚਾਰੇ ਵੇ ਜਵਾਨੀ ਯਾਦ ਕਰ ਲੈ ਵਿਚਾਰੇ ਹੈ ਕੋ ਨਹੀਂ ਗੁਰਬਾਣੀ ਦੀਆਂ ਬਹੁਤ ਬਾਣੀਆਂ ਜਵਾਨੀ ਯਾਦ ਕਰਾਤੀਆਂ ਪਤਾ ਇੱਕ ਅੱਖਰ ਦਾ ਵੀ ਨਹੀਂ ਇਹ ਕੁਝ ਅਸੀਂ ਕਰਾ ਰਹੇ ਹਾਂ ਹੁਣ ਕਿਹੜੀਆਂ ਬਾਣੀਆਂ ਕੱਢ ਨੇ ਖੋਤੇ ਦੇ ਉੱਤੇ ਚੰਦਨ ਲੱਦ ਰਹੇ ਖੋਤੇ ਦੇ ਖਰ ਚੰਦਨ ਜਸ ਭਾਰਤ ਦੇ ਦਿਮਾਗ ਤੇ ਲੱਗਦਾ ਤੇ ਜਿਆਦਾ ਬਾਣੀਆਂ ਹੋਣੇ ਪੜਾਈ ਜੋ ਰਹਿ ਜਾਣਗੇ ਪੜਾਈ ਕਿਵੇਂ ਯਾਦ ਰੱਖਣਗੇ ਕੋਈ ਪੈ ਜੁਦ ਦਿਮਾਗ ਤੇ ਖਰ ਚੰਦਨ ਜਸ ਭਾਰਾ ਆਰਾਮ ਨਾਮ ਕੀ ਗੱਤ ਨਹੀਂ ਜਾਣੀ ਕੈਸੇ ਉਤਰ ਸਪਾਰਾ ਇਹ ਗੱਲ ਤੋਂ ਤਾਂ ਹਟਾਇਆ ਸੀ ਜਿਹੜੀਆਂ ਗੱਲਾਂ ਤੋਂ ਗੁਰਬਾਣੀ ਹਟਾਉਂਦੇ ਉਹ ਅਸੀਂ ਕਰ ਰਹੇ ਹਾਂ ਕੌਣ ਨੇ ਜਜਮਾਲੇ ਨੇ ਜਿਹੜੇ ਕਰ ਰਹੇ ਨੇ ਜਿਹੜੇ ਕਰਾ ਰਹੇ ਨੇ ਜਜਮਾਲੇ ਨੇ ਉਹ ਉਹੀ ਪੰਡਤ ਨੇ ਉਹੀ ਮਨਮੁਖ ਨੇ ਗੁਰੂ ਤੋਂ ਨਹੀਂ ਟਾਰਗੇਟ ਬਣਾਇਆ ਕੋਈ ਵੀ ਗੁਰਬਾਣੀ ਤੋਂ ਗਿਆਨ ਲੈ ਕੇ ਟਾਰਗੇਟ ਨਹੀਂ ਬਣਾਇਆ ਟਾਰਗੇਟ ਆਪਣੇ ਮਨ ਦੀ ਮਤ ਦੇ ਵਿਚਲੇ ਸਾਰੇ ਮਨਮੁਖ ਨੇ ਜਿਹੜੇ ਇਹ ਆ ਕੁਝ ਕਰ ਰਹੇ ਕੋਈ ਕੀ ਗੱਲ ਹੈ ਜੀ ਦਸਤਾਰ ਬੰਦੀ ਕਰਾ ਰਹੇ ਨੇ ਇਹਦੇ ਕੰਪੀਟੀਸ਼ਨ ਹੋਰ ਇਹ ਦਸਤਾਰ ਜੈਜੀ ਬੰਦੀ ਬੰਦ ਹੋ ਜਾਂਦੀ ਸਿਰੇ ਟਕਣੇ ਜਿਵੇਂ ਮਰਜੀ ਟਕ ਲੋ ਗੁਰਬਾਣੀ ਛੱਡਤੀ ਗੁਰੂ ਛੱਡਤਾ ਦਸਤਾਰ ਬਣਨ ਜਾਂ ਐਕਸਪਰਟ ਹੋ ਗਏ ਕੀ ਬਣੂਗਾ ਇਹਦਾ ਨਾ ਕੀ ਬਣੂਗਾ ਪ੍ਰਾਪਤੀ ਦਾ ਸੁਪੀ ਹੋਵੇ ਨਾ ਸਿੱਖੀ ਦੀ ਪ੍ਰਾਪਤੀ ਦੀ ਕੋਈ ਰੌਲਾ ਹੀ ਨਹੀਂ ਹੈ ਸਿੱਖ ਦਾ ਬਣਨਾ ਨਹੀਂ ਚਾਹੁੰਦੇ ਉਹ ਤਾਂ ਇੱਕ ਬਹੁਤ ਸ਼ੋਰਤ ਲੈਣੀ ਚਾਹੁੰਦੇ ਨੇ ਸਸਤੀ ਸ਼ੋਹਰਤ ਵੀ ਅਸੀਂ ਸਿੱਖੀ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਸਸਤੀ ਸ਼ੋਹਰਤ ਹੈ ਸਿੱਖੀ ਵਾਸਤੇ ਬਹੁਤੀ ਹੋ ਸਸਤੀ ਘਟਿਆ ਦਰਜੇ ਦੀ ਗੁਰਮਤ ਤੋਂ ਖਿਲਾਫ ਅਚੇਤੀ ਉਹ ਨਿਕਲ ਜੂਗੇ ਨਹੀਂ ਇਹਨਾਂ ਗੱਲਾਂ ਦੀ ਭੁੱਖ ਵੀ ਬਹੁਤ ਛੇਤੀ ਨਿਕਲਦੀ ਹੁੰਦੀ ਹੈ ਝੂਠ ਦਾ ਕੀ ਹੁੰਦਾ ਛੇਤੀ ਉਹ ਖਤਮ ਹੋ ਜਾਂਦਾ ਜਿੱਦਣ ਇੱਕ ਆਦਮੀ ਬੋਲ ਪਿਆ ਅਗਲਾ ਵਾ ਸੰਤ ਸੀ ਸਾਰੇ ਚੁੱਪ ਕਰ ਗਏ ਝੂਠ ਦੇ ਖਿਲਾਫ ਜਿੱਦਣ ਇੱਕ ਆਦਮੀ ਬੋਲ ਪਿਆ ਨਾ ਇਹਦੇ ਚੁੱਪ ਹੋ ਜਾਂਦੇ ਸਾਰੇ ਪੱਲੇ ਕੀ ਹੁੰਦਾ ਇਹਨਾਂ ਦੇ ਕੁਝ